ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁੰਨ ਦਸ ਗੋਰਿੰਦ ਕੋ ਮੇਰੀ ਹੈ ਪਰਨਾਮ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਤੇ ਨਵਾਜੀ ਹੋਈ ਸਾਧ ਸੰਗਤ ਜੀ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਮਨ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਸਾਰੇ ਰਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਆਪਣੀ ਰਸਨਾ ਪਵਿੱਤਰ ਕਰੀਏ ਸਾਰੇ ਰਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਇੱਕ ਵਾਰਾਂ ਸਾਰੇ ਫਿਰ ਖੇਚਲ ਕਰੀਏ ਸਾਰੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਆਪਾਂ ਸਾਰੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਵੱਡੇ ਭਾਗਾਂ ਵਾਲੇ ਹਾਂ ਇਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਉਸ ਸਤਿਗੁਰੂ ਦੀ ਅਪਾਰ ਬਖਸ਼ਿਸ਼ ਕਿ ਸਾਧ ਸੰਗਤ ਦਾ ਦਰਸ਼ਨ ਉਸ ਤੋਂ ਨਾਲ ਹੀ ਇੱਕ ਤੀਰਥ ਹੋਰ ਨਾਮ ਜਪਣਾ ਤੇ ਸਭ ਤੋਂ ਵੱਡਾ ਤੀਰਥ ਸਤਿਗੁਰੂ ਜੀ ਦਾ ਦਰਸ਼ਨ ਜਦੋਂ ਇਹ ਤਿੰਨ ਚੀਜ਼ਾਂ ਨੂੰ ਆਪਾਂ ਵੇਖਦੇ ਹਾਂ ਤੇ ਫਿਰ ਇੱਕ ਵਾਰ ਸ਼ੰਕਾ ਵੀ ਮਨ ਵਿੱਚ ਆਵੇਗਾ ਕਿ ਸਤਿਗੁਰ ਦਾ ਤੇ ਦਰਸ਼ਨ ਨਹੀਂ ਹੋਇਆ ਕਹਿਣ ਵਾਲਾ ਕਹਿ ਹੀ ਰਿਹਾ ਹੈ ਨਹੀਂ ਸਾਧ ਸੰਗਤ ਤੇ ਸੱਚ ਹੈ ਧਰਮ ਸ਼ਾਸਤਰ ਸਾਧੂ ਮਤ ਤੇ ਗੁਰਬਾਣੀ ਇਹ ਮੰਨਦੀ ਹੈ ਕਿ ਜਿੱਥੇ ਸਾਧ ਸੰਗਤ ਇਕੱਤਰ ਹੁੰਦੀ ਹੈ ਨਾ ਉੱਥੇ ਸਤਿਗੁਰ ਦਾ ਵਾਸਾ ਹੁੰਦਾ ਹੈ ਪਰ ਇੱਕ ਸ਼ਬਦ ਹੈ ਇੱਕ ਸ਼ਰਤ ਹੈ ਪਰ ਵਾਲੀ ਜੇ ਸਾਡਾ ਮਨ ਬਣ ਜਾਵੇ ਮਨ ਮੰਨ ਜਾਵੇ ਕਿ ਅਸੀਂ ਸਾਧ ਸੰਗਤ ਵਿੱਚ ਚੱਲੇ ਹਾਂ ਤੇ ਜੇ ਸਾਧ ਸੰਗਤ ਵੱਲ ਮਨ ਨਾ ਬਣਿਆ ਪਰ ਵਾਲੀ ਸ਼ਰਤ ਵਿੱਚ ਨਾ ਆਈ ਤੇ ਫਿਰ ਅਸੀਂ ਆਪਣਾ ਆਪ ਲੈ ਕੇ ਚੱਲੇ ਆ ਜਾਂ ਉੱਥੇ ਕੁਝ ਐਸੇ ਆਦਮੀ ਜਿਹੜੇ ਦੁਨੀਆ ਵਿੱਚ ਗੁਨਾਹ ਕਰਦੇ ਨੇ ਪਰ ਇਸ ਵੇਲੇ ਨਿਤਨੇਮ ਕਰਦੇ ਨੇ ਫਿਰ ਸਤਿਗੁਰ ਨਜ਼ਰ ਨਹੀਂ ਆਵੇਗਾ ਸਤਿਗੁਰੂ ਤਦ ਹੀ ਨਜ਼ਰ ਆਵੇਗਾ ਜੇ ਸਾਡੀ ਪ੍ਰਤੀਤ ਸਾਡਾ ਮਨ ਸਾਡੀ ਸਰਦਾ ਬਣ ਜਾਵੇਗੀ ਤੇ ਸਭ ਦੀ ਸਰਦਾ ਇੱਕ ਜਿਹੀ ਨਹੀਂ ਹੁੰਦੀ ਸਰਦਾ ਵਿੱਚ ਬਹੁਤ ਫਰਕ ਹੈ ਸਰਦਾ ਅਲੱਗ-ਅਲੱਗ ਢੰਗ ਦੀ ਹੈ ਪਰ ਫਲ ਜਿਹੜਾ ਹੈ ਨਾ ਉਹ ਕਰੀਬ-ਕਰੀਬ ਇੱਕੋ ਜਿਹਾ ਹੀ ਲੱਗਦਾ ਹੈ ਕਿਉਂਕਿ ਸਰ ਦਾ ਵਰਤਨ ਵਿੱਚ ਕਈਆਂ ਦਾ ਵਿਖਾਵਾ ਹੋ ਰੇ ਅੰਦਰੋਂ ਹੋਰ ਹਨ ਕਈਆਂ ਦੀ ਬਾਹਰ ਰੂਪੀ ਵੀ ਅੰਦਰ ਰੂਪੀ ਵੀ ਹੈ ਤੇ ਕਈ ਵਿਚਾਰੇ ਆ ਤੇ ਜਾਂਦੇ ਨੇ ਪਰ ਆ ਕੇ ਵੇਖ ਕੇ ਮਨ ਬਣਦਾ ਹੈ ਕਿ ਉਹ ਇਸ ਤਰ੍ਹਾਂ ਕਰ ਰਿਹਾ ਜੇ ਮੈਂ ਵੀ ਕਰਾਂ ਮੇਰਾ ਵੀ ਕੰਮ ਬਣ ਜਾਏ ਤੇ ਬਣਉਂਦਾ ਵੀ ਜਾਂਦਾ ਹੈ ਕਿਉਂਕਿ ਸਾਧ ਸੰਗਤ ਵਿੱਚ ਫਲ ਮਿਲਣਾ ਹੈ ਕਬੀਰ ਜੀ ਨਿਰਣਾ ਕਰਦੇ ਹਨ ਕਿ ਸਾਧ ਸੰਗਤ ਵਿੱਚ ਗਿਆਨ ਕਿੰਨਾ ਸਮਾਂ ਲੱਗੇਗਾ ਜਾਂ ਤੈਨੂੰ ਕਿੰਨਾ ਸਮਾਂ ਚਾਹੀਦਾ ਹੈ ਸੋ ਆਪ ਜੀ ਨੇ ਉਸ ਸਾਧ ਸੰਗਤ ਦੇ ਇੱਕ ਘੜੀ ਫਲਦਾ ਨਹੀਂ ਉਸ ਤੋਂ ਵੱਧ ਕੇ ਕਿਉਂਕਿ ਅੱਜ ਦੇ ਯੁੱਗਾਂ ਦੀ ਹਿਸਾਬ ਲਾਈਏ ਤੇ ਗੁਰਬਾਣੀ ਵਿੱਚ ਜਿੰਨੀਆਂ ਘੜੀਆਂ ਜਿੰਨੇ ਪਲ ਜਿੰਨੇ ਸਮੇਂ ਦੱਸੇ ਹਨ ਉਸ ਹਿਸਾਬ ਨਾਲ 21 ਘੜੀ ਮਿੰਟ ਬੀਤ ਜਾਣਾ 21 ਮਿੰਟ ਤੇ ਇੱਕ ਘੜੀ ਬਣਦੀ ਹੈ ਕਬੀਰ ਇੱਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿਨੇ ਸੋ ਲਾਭ ਭਾਵ ਕੇ ਸਾਧ ਸੰਗਤ ਵਿੱਚ ਇੱਕ ਘੜੀ ਅੱਧੀ ਘੜੀ ਆਦੀ ਹੂੰ ਤੇ ਆਦ 5 ਮਿੰਟ ਵੀ ਅਗਰ ਆਏ ਤੇ ਲਾਭ ਹੈ ਪਰ ਉਸ ਤੋਂ ਇਲਾਵਾ ਮੈਂ ਅਰਜ਼ ਕੀਤੀ ਸੀ ਸੰਗਤ ਦੀ ਇਹਨਾਂ ਮਿੰਟਾਂ ਵਿੱਚ ਵੀ ਜੇ ਇੱਕੀਆਂ ਮਿੰਟਾਂ ਚੋਂ ਕੋਈ ਪਲ ਵੀ ਇੱਕ ਚਿੱਤ ਇੱਕ ਛਿਨ ਧਿਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਵ ਇਦੋਂ ਵੀ ਇੱਥੇ ਬੈਠਿਆਂ ਇੱਕ ਘੰਟੇ ਵਿੱਚ ਜੇ ਸਤਿਗੁਰ ਦੀ ਕਿਰਪਾ ਹੋ ਗਈ ਇੱਕ ਅੱਖ ਝਮਕਣ ਜਿੰਨਾ ਸਮਾਂ ਸਰਦਾ ਬਣ ਗਈ ਪ੍ਰਤੀਤ ਬਣ ਗਈ ਤੇ ਉਹ ਫਲ ਮਿਲ ਜਾਣਾ ਹੈ ਜਿਹੜਾ ਕਈ ਜਤੀ ਜੋਗੀ ਤਪੀਸਰਾ ਨੇ ਲੱਖਾਂ ਬਰਸ ਤੀਰਥ ਤਪ ਯਾਤਰਾ ਕਰਕੇ ਭਜਨ ਬੰਦਗੀ ਕਰਕੇ ਫਲ ਪਾਇਆ ਨਾ ਕੱਲਿਆਂ ਬਹਿ ਕੇ ਜੰਗਲ ਵਿੱਚ ਉਹਦਾ ਫਲ ਇੰਨੇ ਵਿਚਿਰ ਵਿੱਚ ਇੱਕ ਅੱਖ ਝਮਕ ਜਾਣ ਦੇ ਸਮੇਂ ਨਾਲ ਜੇ ਸਤਿਗੁਰ ਦੇ ਚਰਨਾਂ ਵਿੱਚ ਮਨ ਬਣ ਗਿਆ ਸਾਧ ਸੰਗਤ ਵਿੱਚ ਕਿਸੇ ਸਾਧੂ ਸੰਤ ਦਾ ਸਰੂਪ ਵੇਖ ਕੇ ਸਤਿਗੁਰ ਦੀ ਯਾਦ ਆ ਗਈ ਤੇ ਸਮਝ ਲਓ ਉਹ ਸਾਰੇ ਕਾਰਜ ਫਲ ਮਿਲ ਜਾਣਗੇ ਗੁਸਾਈ ਤੁਲਸੀਦਾਸ ਜੀ ਕਹਿੰਦੇ ਹਨ ਇੰਦਰ ਕੀ ਆਦੀ ਘੜੀ ਕੂਪ ਜੋ 12 ਮਾਸ ਸਾਧ ਸੰਗਤ ਮੈਂ ਇੱਕ ਘੜੀ ਬਨ ਮੈਂ ਬਰਸ 50 ਗੁਸਾਈ ਜੀ ਕਹਿੰਦੇ ਹਨ ਕਿ ਸਾਧ ਸੰਗਤ ਵਿੱਚ ਬਹਿ ਕੇ ਇੱਕ ਘੜੀ ਤੇ ਜੰਗਲ ਵਿੱਚ 50 ਬਰਸ ਦੀ ਤਪੱਸਿਆ ਕੀਤੀ ਜਾਏ ਤੇ ਦੋਵਾਂ ਦਾ ਫਲ ਬਰਾਬਰ ਹੈ ਭਾਵ ਕਿ ਉਥੇ ਭਜਨ ਕਰੇਗਾ ਲਿਵ ਵੀ ਸਤਗੁਰ ਦੇ ਚਰਨਾਂ ਨਾਲ ਲਾ ਲਵੇਗਾ ਪਰ ਸਾਧ ਸੰਗਤ ਵਿੱਚ ਜਿਹੜਾ ਫਲ ਮਿਲਣਾ ਹੈ ਨਾ ਉਹਦੇ ਪਰਥਾਏ ਜਦੋਂ ਆਪਾਂ ਸ਼ਾਮ ਨੂੰ ਜਿਹੜੇ ਗੁਰਮੁਖ ਰਹਿ ਰਾਸ ਦਾ ਪਾਠ ਕਰਦੇ ਹਨ ਜਾਂ ਸੁਣਦੇ ਹਨ ਜਾਂ ਕਿਸੇ ਵੇਲੇ ਵੀ ਮੇਰੇ ਵਰਗੇ ਕਿਸੇ ਵੇਲੇ ਪੜ ਛੱਡਿਆ ਤਾਂ ਵੀ ਉਹ ਜ਼ਰੂਰ ਗੁਰਬਾਣੀ ਪੜ ਲੈਂਦੇ ਹਨ ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਓ ਨੇਤਰੀ ਸਰਦੂ ਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਓ ਭਾਵੇਂ ਚਾਰ ਤੀਰਥ ਫਲ ਇਕੱਤਰ ਮਿਲਦੇ ਹਨ ਜਿਹੜਾ ਸਾਧ ਸੰਗਤ ਵਿੱਚ ਆਵੇ ਉਸ ਜੀਵ ਨੂੰ Hindu ਮਤ ਅਨੁਸਾਰ ਤਿੰਨ ਤੀਰਥ ਇਕੱਤਰ ਦੱਸਦੇ ਹਨ ਕਿ ਤਿੰਨਾਂ ਤੀਰਥਾਂ ਦਾ ਮਹਾਤਮ ਮਿਲਦਾ ਹੈ ਜੀਵ ਨੂੰ ਤਾਂ ਹੀ ਤਰਕਾਲਦਰਸ਼ੀ ਭਗਵਾਨ ਨੂੰ ਮੰਨਦੇ ਹਨ ਪਰ ਗੁਰੂ ਦੀ ਕਿਰਪਾ ਨਾਲ ਗੁਰੂ ਰਾਮਦਾਸ ਦੀ ਕਿਰਪਾ ਨਾਲ ਸੰਸਾਰ ਤੇ ਚੌਥਾ ਫਲ ਹੈ ਜੇਕਰ ਸਤਗੁਰ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਹੈ ਤੇ ਸਾਧ ਸੰਗਤ ਵਿੱਚ ਜਾਂਦਾ ਹੈ ਚੌਥਾ ਫਲ ਹੈ ਗੁਰੂ ਨਾਨਕ ਦੀ ਸਿੱਖੀ ਵਿੱਚ ਪ੍ਰਚਲਿਤ ਹੋਇਆ ਹੈ ਭਾਵ ਚਾਰ ਫਲ ਮਿਲਦੇ ਹਨ ਸਤਗੁਰ ਦੀ ਯਾਦ ਵਿੱਚ ਬੈਠਣਾ ਬੰਦਗੀ ਕਰਨੀ ਸੋ ਆਪ ਜੀ ਸਭ ਹੀ ਵੱਡੇ ਭਾਗਾਂ ਵਾਲੇ ਹੋ ਆਪ ਜੀ ਨੇ ਉਹ ਸਤਗੁਰ ਜੀ ਦਾ ਹੁਕਮ ਮੰਨ ਕੇ ਇੱਕ ਘੰਟਾ ਸਿਮਰਨ ਕੀਤਾ ਹੈ ਉਹ ਵੀ ਸਾਧ ਸੰਗਤ ਵਿੱਚ ਬੈਠ ਕੇ ਸੇਵਾ ਕੀਤੀ ਹੈ ਮੇਰੇ ਤੋਂ ਪਹਿਲਾਂ ਰਾਗੀਆਂ ਤੋਂ ਉਸ ਸਤਿਗੁਰੂ ਅਕਾਲ ਪੁਰਖ ਦੀ ਸਿਫਤ ਉਚਾਰਨ ਕੀਤੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ ਇਹ ਵੀ ਕੀਰਤਨ ਦਾ ਬਹੁਤ ਵੱਡਾ ਮਹਾਤਮ ਹੈ